ਜਿਹੜੇ ਸਿੱਖ ਸਨ ਉਸ ਵੇਲੇ ਸਤਿਗੁਰੂ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਉਹਨਾਂ ਦਾ ਹਮੇਸ਼ਾ ਵਿਰਾਗ ਵਿੱਚ ਰਹਿੰਦੇ ਸਨ ਉਹ ਨਾ ਚੰਗਾ ਖਾਣਾ ਨਾ ਚੰਗਾ ਪਾਉਣਾ ਅੱਖਾਂ ਵਿੱਚ ਹਰ ਦਮ ਜਲ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਜਦੋਂ ਪੜੀਦਾ ਹੈ ਕਿਤਾਬਾਂ ਵਿੱਚ ਪੁਸਤਕਾਂ ਵਿੱਚ ਆਪਣੇ ਇਤਿਹਾਸ ਦੀਆਂ ਉਹਨਾਂ ਦਾ ਵੀ ਲਿਖਿਆ ਕਿ ਜਦੋਂ ਵੀ ਉਹ ਸ੍ਰੀ ਸਾਧੂ ਰਾਮ ਸਿੰਘ ਜੀ ਬਾਰੇ ਬਚਨ ਕਰਦੇ ਸਨ ਜਾਂ ਸੁਣਦੇ ਸਨ ਤੇ ਨੇਤਰਾਂ ਵਿੱਚ ਜਾਲਾ ਜਾਂਦਾ ਸੀ ਉਹਨਾਂ ਦੇ ਤੇ ਠੀਕ ਇਸੇ ਤਰ੍ਹਾਂ ਦਸ਼ਾ ਸਾਡੀ ਅੱਜ ਹੋਈ ਹੋਈ ਹੈ ਸਾਰਿਆਂ ਦੀ ਉਹਨਾਂ ਦੇ ਦਰਸ਼ਨਾਂ ਤੋਂ ਬਗੈਰ ਸਜਪਾ ਛੇਤੀ ਕਿਰਪਾ ਕਰਨ ਸਾਨੂੰ ਦਰਸ਼ਨ ਦੇਣ ਤੇ ਸਭ ਦੇ ਤਪਤਿਆਂ ਹਿਰਦਿਆਂ ਨੂੰ ਠਾਰਨ ਹੱਲੇ ਦੇ ਦੀਵਾਨ ਦੀ ਪਰੰਪਰਾ ਨਾਮਧਾਰੀ ਪੰਥ ਦੀ ਸ਼ਾਨ ਹੈ ਪੰਥ ਵਿੱਚ ਉੱਗੇ ਜਥੇਦਾਰ ਵਿਦਵਾਨ ਇਸ ਇਹਦਾ ਪ੍ਰਚਾਰ ਬਹੁਤ ਹੀ ਅੱਛੇ ਢੰਗ ਨਾਲ ਕਰ ਰਹੇ ਹਨ ਇਸੇ ਪਰੰਪਰਾ ਨੂੰ ਹੋਰ ਅੱਗੇ ਲਿਜਾਂਦੇ ਹੋਏ ਇਹ ਨਵੀਂ ਪੀੜ੍ਹੀ ਜਥੇਦਾਰ ਨਿਸ਼ਾਨ ਸਿੰਘ ਤੇ ਉਹਦੇ ਸਾਥੀ ਹੱਲੇ ਦਾ ਦੀਵਾਨ ਲਾਉਣਗੇ ਕਿਰਪਾ ਕਰਕੇ ਧਿਆਨ ਨਾਲ ਸਰਵਣ ਕਰੋ ਜੀ ਸਾਰੇ ਗੱਜ ਕੇ ਆਖੋ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਲੋਪ ਹੋਣ ਦਾ ਨਾਰ ਨਾਟਕ ਕੀਤਾ ਉਸ ਵੇਲੇ ਉਹ ਨਦੇੜ ਸਾਹਿਬ ਵਿਖੇ ਸਨ ਅਤੇ ਅਲੋਪ ਹੋਣ ਤੋਂ ਬਾਅਦ ਨਾਪੇ ਦੀ ਚਿੜੀ ਵਿਖੇ ਅਜਾਪਾਲ ਦੇ ਨਾਮ ਨਾਲ ਪ੍ਰਚਲਿਤ ਹੋਏ ਸਾਰੇ ਗੱਜ ਕੇ ਆਖੋ ਤਾਂ ਸ਼੍ਰੀ ਸਤਿਗੁਰੂ ਬਾਲਕ ਸਿੰਘ ਜੀ ਧੰਨ ਸ਼੍ਰੀ ਸਤਿਗੁਰੂ ਬਾਲਕ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਹਰੋ ਨਦੀ ਦੇ ਕੰਢੇ ਤੇ ਰਹਿੰਦੇ ਸਨ ਜਿਹੜੀ ਜ਼ਿਲ੍ਹਾ ਅਟਕ ਵਿੱਚ ਪੈਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਹਰੋ ਨਦੀ ਦੇ ਕੰਢੇ ਤੇ ਗਏ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਗੁਰਤਾ ਦੀ ਦਾਤ ਬਖਸ਼ੀ ਅਤੇ ਆਖਿਆ ਇਹ ਜੜੀ ਦਾਤ ਮੈਂ ਆਪ ਜੀ ਨੂੰ ਦੇ ਚਲਿਆ ਹਾਂ ਇਹ ਦਾਤ 12ਵੇਂ ਜਾਮੇ ਭਾਵ ਸਤਿਗੁਰੂ ਰਾਮ ਸਿੰਘ ਜੀ ਦੇ ਰੂਪ ਵਿੱਚ ਆ ਕੇ ਆਪ ਜੀ ਕੋਲ ਲੈ ਲਵਾਂਗਾ ਤਾਂ ਅੱਗੋ ਸਤਿਗੁਰੂ ਬਾਲਕ ਸਿੰਘ ਜੀ ਨੇ ਹੱਥ ਜੋੜੇ ਅਤੇ ਆਖਿਆ ਸੱਚੇ ਪਾਤਸ਼ਾਹ ਇਹ ਜਿਹੜੀ ਦਾਤ ਤੁਸੀਂ ਮੈਨੂੰ ਬਖਸ਼ੀ ਏ ਇਹ ਤੁਸੀਂ ਆਪ ਕਿਰਪਾ ਕਰੋ ਕਿ ਇਹ ਦਾਤ ਮੈਂ ਸੰਭਾਲ ਕੇ ਰੱਖ ਸਕਾਂ ਅਤੇ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਅੱਗੇ ਕਿਸ ਤਰ੍ਹਾਂ ਦਾ ਪਾਣਾ ਵਰਤਾਓਗੇ ਤੁਹਾਡੀ ਕੀ ਨਿਸ਼ਾਨੀ ਹੋਵੇਗੀ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਆਖਿਆ ਦੇਸ਼ ਮਾਲਵਾ ਨਗਰ ਹੱਥ ਸ਼ਕਤੀ ਲੈ ਕੇ ਤੇ ਮੈਂ ਪੰਜੇ ਡਾਕੂ ਮਾਰ ਲਵਾਂਗਾ ਗੁਰੂ बालक सिंह जी आख्या राम सिंह होए मेरो नामा बाडी सुत ਸੁਤ को तामा द्वादश पुरख है आद से सब अन कै सिर मोर शकत अनंती आए हैं आते है नहीं और जा ही कुल ते प्रगट होए ताही कुल को नाम पुन द्वादश गोरिंड को मेरी है प्रणाम गुरु गोविंद सिंह जी 12ਵੇਂ ਜਾਮੇ ਭਾਵ ਸਤਿਗੁਰੂ ਰਾਮ ਸਿੰਘ ਜੀ ਬਾਰੇ ਦੱਸਦੇ ਹਨ ਕਿ ਉਹ ਅਨੰਤ ਸ਼ਕਤੀਆਂ ਦੇ ਮਾਲਕ ਹੋਣਗੇ ਤੇ ਮੇਰੀ ਉਹਨਾਂ ਨੂੰ ਪ੍ਰਣਾਮ ਹੈ ਮੇਰੀ ਹੈ ਪ੍ਰਣਾਮ ਸਤਿਗੁਰੂ ਕਲਯੁਗ ਦੀ ਬੁਨਿਆਦ ਹੈ 432000 ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ ਆਖਦੇ ਹਨ ਮੇਰਾ 11ਵਾਂ ਜਾਮਾ ਹੋਵੇਗਾ ਉਹ ਗੁਪਤ ਵਰਤੇਗਾ ਫਿਰ 12ਵਾਂ ਜਾਮਾ ਹੋਵੇਗਾ 12ਵੇਂ ਜਾਮੇ ਭਾਵ ਸਤਿਗੁਰੂ ਰਾਮ ਸਿੰਘ ਜੀ ਬਾਰੇ ਇਸ ਤਰ੍ਹਾਂ ਦੱਸਦੇ ਹਨ ਮੈਂ ਫੇਰ ਕਰੂੰਗਾ ਖਾਲਸਾ ਗੱਲਾਂ ਕੱਢ ਦਿੱਤੀਆਂ ਗਈਆਂ ਹੋਣ ਸਤਿਗੁਰੂ ਰਾਮ ਸਿੰਘ ਜੀ ਬਾਰੇ ਦੱਸਦੇ ਹਨ ਨੇਕ ਕਲੰਕ ਹੋਏ ਉਤਰ ਸੀ ਮਾਂ ਬਲੀ ਅਵਤਾਰ ਸੰਤ ਰਛਿਆ ਜੁਗ ਜੁਗ ਕਰੇ ਦੁਸ਼ਟਾ ਕਰੇ ਸੰਹਾਰ ਦਿਆ ਧਰਮ ਚਲਾਈ ਸੀ ਜਗ ਹੋਮ ਵਿਵਹਾਰ ਨਾਨਕ ਕਲਯੁਗ ਤਾਰ ਸੀ ਕੀਰਤਨ ਨਾਮ ਆਧਾਰ ਪਰ ਬੇੜੇ ਲੈ ਜਾਹੇ ਪੰਜਵੀਂ ਵੀਰਵਾਰ ਸਮਤ 1872 ਬਿਕਰਮ ਅਨੁਸਾਰ ਸਨ 1816 ਈਸਵੀ ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਆਪ ਜੀ ਦੇ ਪਿਤਾ ਬਾਬਾ ਜੱਸਾ ਸਿੰਘ ਜੀ ਦਸਾਂ ਨਵਾਂ ਦੀ ਕੀਰਤ ਕਰਨ ਵਾਲੇ ਇੱਕ ਸਧਾਰਨ ਨੇਕ ਸੁਭਾਅ ਦੇ ਇਨਸਾਨ ਸਨ ਆਪ ਜੀ ਦੀ ਮਾਤਾ ਸਦਾ ਕੌਰ ਗੁਰਮੁਖੀ ਅੱਖਰ ਪੜੇ ਤੇ ਲਿਖੇ ਸਨ ਆਪ ਜੀ ਨੂੰ ਗੁਰਮੁਖੀ ਅੱਖਰ ਪੜਨੇ ਤੇ ਦੱਸ ਦੱਸਦੇ ਅਤੇ ਧਾਰਮਿਕ ਸਾਖਿਆ ਸੁਣਾਉਂਦੇ ਜਿਹੜਾ ਜਿਹੜਾ ਵੀ ਸਤਗੁਰ ਜੀ ਦੇ ਦਰਸ਼ਨ ਕਰਨ ਆਂਦਾ ਉਹ ਸਤਗੁਰ ਜੀ ਦਾ ਹੀ ਹੋ ਕੇ ਰਹਿ ਜਾਂਦਾ ਜਦੋਂ ਸਤਗੁਰੂ ਰਾਮ ਸਿੰਘ ਜੀ ਨੇ ਦੇਸ਼ ਵੱਲ ਝਾਤੀ ਮਾਰੀ ਤਾਂ ਸਿਰਫ 2.5 ਸਿੱਖ ਲੱਭੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਬੈਦ ਵਿੱਚ ਪੂਰੇ ਸਨ ਬਾਕੀ ਸਿੱਖੀ ਵਾਲਾ ਬੇੜਾ ਮੰਝਧਾਰ ਵਿੱਚ ਡੋਲੇ ਖਾ ਰਿਆ ਸੀ ਕੋਈ ਬਾਣੀ ਨਹੀਂ ਪੜਦਾ ਹੈ ਕੋਈ ਨਾਮ ਨਹੀਂ ਜਪਦਾ ਹੈ ਸਗੋਂ ਤੈ ਮਤ ਬੰਦੇ ਨੇ ਨਾਚ ਮੁਜਰੇ ਦੇਖਦੇ ਨੇ ਉਸ ਵੇਲੇ ਗਉ ਰੂਪੀ ਸਿੱਕੀ ਦੀ ਪੁਕਾਰ ਸੁਣ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਮੁੜ ਕੇ ਸੰਤ ਖਾਲਸੇ ਦੀ ਸਾਜਨਾ ਕੀਤੀ ਅਤੇ ਨਾਮ ਜਪਣ ਵਾਲੇ ਸਿੱਖ ਪੈਦਾ ਕੀਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਪੰਜ ਕਾਰ ਦੇ ਧਾਰਨੀ ਬਣੋ ਅਤੇ ਨਾਮ ਜਪੋ ਤਾਈਓ ਆਖਿਆ ਜਾਂਦਾ ਹੈ ਨਹੀਂ ਤੇ ਖਾਲਸੇ ਦੀ ਰੀਤ ਮਿਟ ਜਾਂਦੀ ਰੱਖੀ ਗੁਰੂ ਸਾਧ ਸੰਗਤ ਜੀ ਅਸੀਂ ਇੱਥੇ ਮਲੇਰਕੋਟਲੇ ਸਾਕੇ ਦੀ ਸਕਿੱਟ ਤਿਆਰ ਕਰਕੇ ਲਿਆਏ ਸਾਂ ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਹ ਪ੍ਰਵਾਨਗੀ ਸਾਨੂੰ ਨਹੀਂ ਮਿਲੀ ਇੱਕ ਮਲੇਰਕੋਟਲੇ ਸਾਕੇ ਸਕਿੱਟ ਸੀ ਤੇ ਇੱਕ ਕਵਾਲੀ ਸੀ ਸੋ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਅਸੀਂ ਕਰਦੇ ਹੋਏ ਮੰਨਦੇ ਹੋਏ ਇਹ ਸਾਰਾ ਤੁਸੀਂ ਪ੍ਰੋਗਰਾਮ ਵੇਖਿਆ ਸਿਰਫ ਅਸੀਂ 15 ਮਿੰਟਾਂ ਵਿੱਚ ਦੁਬਾਰਾ ਫਿਰ ਤਿਆਰ ਕਰਵਾਇਆ ਅੱਜ ਸਾਧ ਸੰਗਤ ਜੀ ਇਸ ਵਿੱਚ ਆਪ ਜੀ ਨੂੰ ਪਤਾ ਹੈ ਕਿ ਸ਼ਹੀਦ ਬਿਸ਼ਨ ਸਿੰਘ ਨੇ ਕਿੰਨੀ ਦਲੇਰੀ ਨਾਲ ਆਪਣੇ ਦੇਸ਼ ਅਤੇ ਧਰਮ ਵਾਸਤੇ ਸ਼ਹਾਦਤ ਪਾਈ ਉਸ ਸਮੇਂ ਵਾਸਤੇ ਕੁਝ ਅੱਖਰ ਗੀਤ ਰਾਹੀਂ ਇਹ ਬੱਚਾ ਕਹਿ ਰਿਹਾ ਹੈ ਸੁਣੋ ਧਿਆਨ ਨਾਲ